ਸ਼ਲੋਕ ਧਨ ਤਨ ਕਹਾ ਪੁਕਾਰਤੇ ਮਾਇਆ ਮੋਹ ਸਭ ਕੂੜ ਧਨ ਧਨ ਕਹਾ ਪੁਕਾਰਤੇ ਜਿਹੜੇ ਧਨ ਧਨ ਕਰੀ ਜਾਂਦੇ ਨੇ ਅਸਲ ਜਿਹੜੇ ਗੁਰਨਾਮ ਨਾਨਕ ਨਾਲ ਵੀ ਧਨ ਧਨ ਲਾਉਂਦੇ ਨੇ ਧਨ ਦੇ ਹੀ ਬਜਾਰੀ ਰਹੋ ਉਹ ਮੰਗਦੇ ਦਾ ਧਨ ਤੁਹਾਨੂੰ ਨੂੰ ਕਹੀ ਜਾਂਦੇ ਨੇ ਕਿ ਉਹ ਤੋਂ ਮਿਲਿਆ ਨਾ ਧਨ ਨਾਲ ਧਨ ਥੋੜਾ ਹੀ ਫਰਕ ਹੈ ਤਨ ਤਨ ਨੂੰ ਤਨ ਤਨ ਵੀ ਸਮਝ ਸਕਦਾ ਦੂਆ ਇਸ ਕਰਕੇ ਇਹਨੂੰ ਪੁਕਾਰਨ ਦੀ ਲੋੜ ਨਹੀਂ ਐਸਾ ਕੁਝ ਤਨ ਤਨ ਕਹਾ ਪੁਕਾਰਤੇ ਮਾਇਆ ਕੀ ਪੁਕਾਰਦਾ ਹੈ ਮੰਗੇ ਦਮਾ ਦਮ ਪੈਸਾ ਪੈਸਾ ਪੈਸਾ ਪੈਸਾ ਹੋਵੇ ਮਾਇਆ ਉਹ ਸਭ ਕੂੜ ਉਹ ਮਾਇਆ ਉਹ ਤਾਂ ਕੂੜ ਹੈ ਨਾਲੇ ਨੂੰ ਕੂੜ ਕਹੀ ਜਾਂਦੇ ਹੋ ਨਾਲੇ ਮੰਗੀ ਜਾਂਦੇ ਹੋ ਇਹ ਸਾਰੀ ਗੱਲ ਪੰਡਤ ਨਾਲ ਹੈ ਆ ਬਾਣੀ ਸਾਡੀ ਪੰਡਤ ਨਾਲ ਹੈ ਬਾਬਲ ਖਰੀ ਪੜਿਆ ਆ ਪੰਡਤ ਹੈ ਜੋਗੀ ਦਾ ਅਨਪੜ ਹੈ ਜੋਗੀ ਨਾਲ ਹੀ ਬਾਬਲ ਖਰੀ ਦੀ ਗੱਲ ਹੁੰਦੀ ਅੱਖਰਾਂ ਦੀ ਜਿੱਥੇ ਗੱਲ ਆਈ ਹੈ ਪੰਡਤ ਨਾਲ ਆਈ ਹੈ ਉਹ ਦੱਖਣੀ ਓਕਾਰ ਪੱਟੀ ਦਾ ਪੰਡਤ ਨਾਲੇ ਗੱਲ ਪੜਿਆ ਲਿਖਿਆ ਪੰਡਤ ਹੈ ਜੋਗੀ ਨਾਲ ਸਤਕੋਸ਼ ਆਈ ਹੈ ਉੱਥੇ ਅੱਖਰਾਂ ਦੀ ਗੱਲ ਨਹੀਂ ਆਈ ਹੈ ਉੱਥੇ ਹੋਰ ਕੁਝ ਹੈ ਜਿੰਨੀ ਵੀ ਜਿੱਤੇ ਪੜ੍ਹਾਈ ਅੱਖਰ ਦੀ ਗੱਲ ਆਊਗੀ ਨਾ ਇਹ ਸਾਰੀ ਸੰਬੋਧਨ ਹੋਊਗੀ ਪੰਡਤ ਨੂੰ ਹੋਊਗੀ ਵਿਸ਼ਨੂੰ ਜਿਹੜਾ ਵਿਸ਼ਨੂੰ ਹੈ ਵੈਸ਼ਨੂੰ ਸੰਤ ਨੇ ਹੈ ਇਹਨਾਂ ਨੂੰ ਹੋਊਗੀ ਇਹ ਕੈਟਾਗਰੀ ਹੋਰ ਹੈ ਉਹ ਕੈਟਾਗਰੀ ਹੋਰ ਹੈ ਦੋ ਕੈਟਾਗਰੀਆਂ ਨੇ ਇੱਥੇ ਹਿੰਦੁਸਤਾਨ ਦੇ ਬਹੁਤ ਸਾਰੀਆਂ ਮਤਾਂ ਨੇ ਜਿਹੜੇ ਕਹਿੰਦੇ ਨੇ ਉਹ ਅਖੇ ਉਹ ਮਿਰਚਾਂ ਸਾੜੀਆਂ ਜੀ ਕਹਿੰਦੇ ਨਤੀਆ ਪੰਥ ਚਲਾਉਣਾ ਉਹਨਾਂ ਨੂੰ ਪਤਾ ਹੀ ਨਹੀਂ ਪੰਥ ਹਿੰਦੂ ਔਰ ਮੁਸਲਮਾਨ ਦੋਏ ਸੀ ਹਿੰਦੂਆਂ ਤਾਂ ਸੈਂਕੜੇ ਮਤਾਂ ਨੇ ਤਿੰਨ ਤਾਂ ਉਹ ਸਦੀਆਂ ਹੀ ਨੇ ਜੋਗੀ ਜੁਗਤ ਨੇ ਜਾਣੇ ਹਨ ਤਿੰਨੇ ਜਾਣੇ ਕਬੰਦ ਬੰਦ ਤਿੰਨੇ ਜਾਣੇ ਕਬੰਦ ਬੰਦ ਤਿੰਨ ਤਾਂ ਉੱਥੇ ਮੰਨੀ ਹੋਈਆਂ ਨੇ ਉੱਥੇ ਮੁਸਲਮਾਨ ਮੱਤਾ ਦੋ ਹਿੰਦੂ ਮੱਤਾ ਨੇ ਮੇਨ ਤਿੰਨ ਤਾਂ ਪਹਿਲਾਂ ਹੀ ਨੇ ਸਿੱਖ ਮਤ ਤੇ ਚੌਥੀ ਹੋ ਗਈ ਉਹਨਾਂ ਨੇ ਗੁਰਬਾਣੀ ਨਹੀਂ ਸੀ ਪੜੀ ਲੋਕਾਂ ਨੇ ਸਾਰਿਆਂ ਨੇ ਤਾਂ ਫਸ ਗਏ ਹੋ ਪ੍ਰਚਾਰ ਹੋਈ ਗਿਆ ਤੀਆ ਪੰਥ ਚਲਾਉਣਾ ਹੈ ਫਿਰ ਇਹਦਾ ਬਹੁਤ ਦੂਰ ਚਲੀ ਜਾਂਦੀ ਗੱਲ ਇਹ ਤਾਂ ਇੱਕੋ ਹੀ ਪੰਥ ਹੈ ਅਸਲ ਦੇ ਵਿੱਚ ਮੂਲ ਪੰਥ ਹੈ ਇਹ ਤੂੰ ਧੀਆ ਕਹੀ ਜਾਂਦਾ ਇਹਦਾ ਉਹਦਾ ਉਹ ਪਹਿਲੇ ਹੋਰ ਨੇ ਫਿਰੇ ਤੇ ਇਹ ਆਦ ਸੱਚ ਹੈ ਆਦ ਹੈ ਤਰੂ ਹੋਏ ਬੰਦ ਹਾਂ ਨਹੀਂ ਆ ਉਹ ਜਾਂ ਸ੍ਰਿਸ਼ਟੀ ਦਾ ਤਾਂ ਪੈਦਾ ਹੋਈ ਹੈ ਤਰੂ ਦਾ ਆਦਮੀ ਜਾਂ ਜੰਮੇ ਜਦ ਹੋਈ ਹੈ ਤਰੂ ਜਾਂ ਸ੍ਰਿਸ਼ਟੀ ਨੇ ਪਾਈ ਹੈ ਉਹ ਆਦਮੀ ਕਿੱਥੇ ਸੀ ਤਾਂ ਆਦਮੀ ਤਾਂ ਆਖਰ ਦੇ ਵਿੱਚ 84 ਲੱਖ ਜੂਨ ਦਾ ਆਖਰੀ ਹੈ ਆਦਮੀ ਨੂੰ ਉਪਦੇਸ਼ ਦਿੱਤਾ ਹੁਣ ਪਹਿਲਾਂ ਪਹਿਲਾਂ 84 ਲੱਖ ਪੌੜੀ ਦੂਜਿਆਂ ਜੂਨਾਂ ਨੂੰ ਕਿਹਨੇ ਚੜਾਈ ਹੈ ਇਸੇ ਨੇ ਚੜਾਈ ਹੈ ਨਾਮ ਹੁਣੇ ਨਾਨਕਾ ਹੋਤ ਜਾਤ ਸਭ ਧੂੜ ਮਾਇਆ ਉਹ ਕੂੜ ਹੈ ਅਰੇ ਵੀ ਖਿਆਲ ਰੱਖਣੀ ਜੇ ਨਾਮ ਨਾ ਲਿਆ ਨਾਮ ਵੀ ਹੁਣੇ ਨਾਨਕਾ ਹੋਤ ਜਾਤ ਸਭ ਧੂੜ ਉਹਦੀ ਧੂੜ ਹੈ ਨਾ ਸਵਾ ਬਸ ਹੈ ਸਰੀਰ ਦੀ ਇੱਥੇ ਇਹ ਨਿਸ਼ਾਨੀ ਹੋਰ ਕੁਝ ਨਹੀਂ ਹੋਣੀ ਨਿਸ਼ਾਨੀ ਕਿਉਂਕਿ ਬਫਰਾ ਖੇਲਿਓ ਆਸਣ ਰਹੀ ਭੂਤ ਭੂਤ ਆਸਣ ਤੇ ਕੀ ਰਹੀ ਸਵਾ ਜੋਗੀ ਤਾਂ ਚਲਾਗਾ ਖੇਲ ਕੇ ਆਤਮਾ ਨੇ ਚਲੀ ਗਈ ਉਡਾਰੀ ਮਾਰ ਗਈ ਜੋਗੀ ਉਹਦੀ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਸੀ ਉਹ ਤਾਂ ਆਪਣੀ ਖੇਡ ਖੇਡ ਕੇ ਚਲਾ ਗਿਆ ਬਾਕੀ ਕੀ ਵਜੀ ਵਿਭੂਤ ਉਸ ਉਹ ਨੂੰ ਵਿਭੂਤ ਕਹਿੰਦੇ ਸੀ ਨਾ ਆਦਰ ਰਹੀ ਵਿਭੂਤ ਵਿਭੂਤ ਰਹਿ ਜੂ ਤੇਰੀ ਇਹ ਵਿਭੂਤ ਦੇ ਰਿਹਾ ਸੀ ਲੋਕਾਂ ਨੂੰ ਕੁੜੀਆਂ ਵਰ ਵਰ ਕੇ ਹੂੰ